ਤੇ ਮੇਰਾ ਵਾਲੇ ਬੋਲੇ ਇਦਾਂ ਮੇਰ ਵਿੱਚ ਆਣ ਕੇ ਆ ਬੰਦਾ ਅਸੀਂ ਲੱਭਿਆ ਬਰਾਗੀਆਂ ਚੋਂ ਛਾਣ ਕੇ ਤੇ ਆਲਾ ਮੇਰੇ ਤੀਰ ਤੇ ਵੇ ਕਮਾਨ ਮੇਰੀ ਸਾਂਭਲਾ ਗਾਲ ਵਿੱਚ ਪਾ ਲੈ ਕਿਰਪਾਨ ਮੇਰੀ ਸਾਂਭਲਾ ਤੇ ਬੰਦਿਆਂ ਦੀ ਬੰਦਗੀ 'ਚ ਵੇ ਪੇਤ ਸਾਰਾ ਬੰਦ ਹੈ ਬੰਦਗੀ ਦੇ ਨਾਲ ਬੰਦਾ ਰੱਬ ਤੋਂ ਬੁਲੰਦ ਹੈ ਰੱਬ ਤੋਂ ਇਹਦੇ ਵਿੱਚ ਹਰ ਇੱਕ ਸਵਾਦ ਆਏਗਾ ਦਵਾਈ ਦੀ ਦਵਾਈ ਆ ਮਠਾਈ ਦੀ ਮਠਾਈ ਯਾਨੀ ਇਹਦੇ ਵਿੱਚ ਹਾਸਾ ਵੀ ਹੈ ਇਹਦੇ ਵਿੱਚ ਸਾਹਿਤ ਵੀ ਹੈ ਅੱਧੀ ਨਜ਼ਮ ਮੈਂ ਕਹਣੀ ਅੱਧੀ ਤੁਹਾਤੋਂ ਕਾ ਲੈਣੀ ਆ ਚੌਦਵੀਂ ਦੇ ਚੰਨ ਦੇ ਦੁਆਲੇ ਜਿੱਦਾਂ ਤਾਰੇ ਆ ਵਰਣਨ 14ਵੀਂ ਦੇ ਚੰਨ ਦੇ ਦੁਆਰੇ ਜਿੱਦਾਂ ਤਾਰੇ ਆ ਇਦਾਂ ਅੱਜ ਨੂਰੀ ਦਰਬਾਰ ਦੇ ਨਜ਼ਾਰੇ ਆ ਇਦਾਂ ਅੱਜ ਨੂਰੀ ਦਰਬਾਰ ਦੇ ਨਜ਼ਾਰੇ ਆ ਤੇ ਚਿੱਟੇ ਚਿੱਟੇ ਫੁੱਲਾਂ ਨਾਲ ਅੱਜ ਜੋ ਸ਼ਿੰਗਾਰੀ ਏ ਚੀਨੇ ਵਾਲੇ ਪਾਤਸ਼ਾਹ ਦੀ ਆਪਣੀ ਕਿਆਰੀ ਏ ਚਿੱਟੇ ਚਿੱਟੇ ਫੁੱਲਾਂ ਵਾਂਗ ਜਾਪਦੀ ਸ਼ਿੰਗਾਰੀ ਏ ਚੀਨੀ ਵਾਲੇ ਪਾਤਸ਼ਾਹ ਦੀ ਲਾਈ ਹੋਈ ਕਿਆਰੀ ਏ ਨਾਮ ਵਾਲੀ ਮੋਤੀਆਂ ਨਾ ਜਿਨ੍ਹਾਂ ਨੂੰ ਪਿਆਰ ਹੈ ਝੀਲ ਦੇ ਕਿਨਾਰੇ ਮਾਨੋ ਹੰਸਾਂ ਦੀ ਡਾਰ ਨਾਮ ਦੇ ਮੋਤੀਆਂ ਨਾ ਜਿਨ੍ਹਾਂ ਨੂੰ ਪਿਆਰ ਹੈ ਝੀਲ ਦੇ ਕਿਨਾਰੇ ਮਾਨੋ ਹੰਸਾਂ ਦੀ ਡਾਰ ਹੈ ਤੋ ਰਹੇ ਨਾ ਬਿਮਾਰ ਕੋਈ ਨਫ਼ਰਤਾਂ ਦੇ ਰੋਗ ਦਾ ਇਸੇ ਲਈ ਮਨਾਉਂਦੇ ਮੇਲਾ ਜਾਪ ਪਰਿਯੋਗ ਦਾ ਰਹੇ ਨਾ ਬਿਮਾਰ ਕੋਈ ਨਫ਼ਰਤਾਂ ਦੇ ਰੋਗ ਦਾ ਇਸੇ ਲਈ ਮਨਾਉਂਦੇ ਮੇਲਾ ਜਪ ਪਰ ਯੋਗ ਦਾ ਤੋ ਭੈਣੀ ਸਾਹਿਬ ਚੀਨੀ ਵਾਲੇ ਦਾਤੇ ਦਾ ਗਿਰਾਏ ਭੈਣੀ ਸਾਹਿਬ ਚੀਨੀ ਵਾਲੇ ਦਾਤੇ ਦਾ ਗਿਰਾਏ ਭੈ ਨਹੀਂ ਕੋਈ ਤਾਈਓ ਇਹਦਾ ਭੈਣੀ ਸਾਹਿਬ ਨਾ ਭੈ ਨਹੀਂ ਕੋਈ ਤਾਈਓ ਇਹਦਾ ਭੈਣੀ ਸਾਹਿਬ ਨਾ ਹੈ ਸੋਣਾ ਹੈ ਗਰਾ ਇਹ ਨਿਥਾਵਿਆਂ ਦੀ ਥਾਂ ਹੈ ਸੋਹਣਾ ਹੈ ਗਰਾ ਇਹ ਨਿਥਾਵਿਆਂ ਦੀ ਥਾਂ ਹੈ ਇਸ ਥਾਵੇਂ ਦਰ ਦੀਆਂ ਰਹਿਮਤਾਂ ਦੀ ਛਾਂ ਹੈ ਰਹਿਮਤਾਂ ਦੀ ਛਾਂ ਜਿੱਥੇ ਪਿਆਰ ਦਾ ਬਸੇਰਾ ਹੈ ਪਿਆਰ ਦਾ ਬਸੇਰਾ ਇੱਥੇ ਨੇਕੀਆਂ ਦਾ ਡੇਰਾ ਹੈ ਪਿਆਰ ਦਾ ਬਸੇਰਾ ਇੱਥੇ ਨੇਕੀਆਂ ਦਾ ਡੇਰਾ ਹੈ ਤੂੰ ਨੇਕੀਆਂ ਦਾ ਡੇਰਾ ਇੱਥੇ ਵਸਦੀ ਬਹਾਰ ਹੈ ਉੱਥੇ ਅੱਜ ਸਜਿਆ ਇਲਾਹੀ ਦਰਬਾਰ ਹੈ ਉਥੇ ਅੱਜ ਸਜਿਆ ਇਲਾਹੀ ਦਰਬਾਰ ਹੈ ਤੋਂ ਕਿੰਨੇ ਸਾਰੇ ਕਵੀ ਅੱਜ ਮੇਲੇ ਉੱਤੇ ਆਏ ਆ ਕਿੰਨੇ ਸਾਰੇ ਕਿੰਨੇ ਸਾਰੇ ਕਵੀ ਕਹਿੰਦੇ ਹੁਣ ਸਾਡੇ ਵੱਲ ਹੋ ਚੱਲਿਆ ਕਿੰਨੇ ਸਾਰੇ ਕਵੀ ਅੱਜ ਮੇਲੇ ਉੱਤੇ ਆਏ ਆ ਟੋ ਚਿਰਾਂ ਦੀਆਂ ਹੁੰਦੀਆਂ ਨੇ ਆਸਾਂ ਇਹਨਾਂ ਰੱਖੀਆਂ ਚਿਰਾਂ ਦੀਆਂ ਹੁੰਦੀਆਂ